ਪੌੜੀ ਝੱਜਾ ਝੂਰਨ ਮਿਟੇ ਤੁਮਾਰੋ ਝੂਰਦਾ ਕਿਵੇਂ ਝੂਰਦਾ ਕਬੀਰ ਵੀ ਝੂਰਦਾ ਬਣ ਗਿਆ ਝੂਰਦਾ ਕੁਝ ਨਹੀਂ ਮਿਲ ਰਿਹਾ ਝੂਰਦਾ ਕੀ ਕਹਿੰਦਾ ਸਗਲ ਜਨਮ ਸ਼ਿਵ ਪੂਰੀ ਗਵਾਇਆ ਉਹਨੇ ਮਰਤੀ ਬੇਰ ਮਗਰ ਉਠਾਇਆ ਚੱਪਾ ਹੋਇਆ ਮੇਰੀ ਕਿਸਮਤ ਸੀ ਮਰਤੀ ਬੇਰ ਮੁੰਡ ਵੇਲੇ ਮੈਂ ਮਗਰ ਆ ਗਿਆ ਤੂੰ ਸਮਝ ਆ ਗਈ ਸਾਰਾ ਜਨਮ ਸ਼ਿਵ ਪੂਰੀ ਗਵਾਇਆ ਗਿਆ ਝੂਠੇ ਦਾ ਹੀ ਹੋਇਆ ਗਿਆ ਅੱਜ ਮਿਲੂ ਕੱਲ ਮਿਲੂ ਅੱਜ ਮਿਲੂ ਕੱਲ ਮਿਲੂ ਅਖੀਰ ਮਾਲਾ ਛੱਡਤੀ ਉਹਨਾਂ ਤੇ ਉਹਨਾਂ ਨੇ ਕਹਿ ਕੇ ਛੱਡਤੀ ਮਾਲਾ ਭੁੱਖੇ ਭਗਤ ਨਾ ਜਾਣ ਉਹ ਕਹਿੰਦੇ ਰਿੱਧੀਆਂ ਸਿੱਧੀਆਂ ਮਿਲਣਗੀਆਂ ਉਹ ਰਿੱਧੀਆਂ ਸਿੱਧੀਆਂ ਦਾ ਮਾਇਆ ਮੈਂ ਤੋਂ ਤੇ ਮਾਇਆ ਮੰਗੀ ਸੀ ਪਹਿਲਾਂ ਤੁਸੀਂ ਲੋਕ ਸਾਰਾ ਕੁਝ ਛਡਾਉਨੇ ਹੋ ਹੁਣ ਕਹਿੰਦੇ ਹੋ ਰਿੱਧੀਆਂ ਸਿੱਧੀਆਂ ਤੁਸੀਂ ਤਾਂ ਫੇਰ ਉਸ ਮਾਇਆ ਨਾਲ ਜੋੜਦੇ ਹੋ ਮੈਨੂੰ ਮੈਨੂੰ ਆਇਆ ਨਹੀਂ ਚਾਹੀਦੀ ਮੈਨੂੰ ਸਿੱਧੀਆਂ ਸਿੱਧੀਆਂ ਨਹੀਂ ਚਾਹੀਦੀ ਮੈਨੂੰ ਚਾਹੀਦਾ ਨਾਮ ਜਾਂ ਤਾਂ ਹਾਂ ਕਰੋ ਜਾਂ ਨਾ ਕਰੋ ਚੁੱਪ ਕਰ ਗਏ ਕਿ ਹਾਂ ਤਾਂ ਹੈ ਹੀ ਨਹੀਂ ਉਹਨਾਂ ਕੋਲ ਆਪਣੇ ਕੋਲ ਹੈ ਉਹਨਾਂ ਨੇ ਦੇਖਿਆ ਕਿ ਇਹ ਤਾਂ ਸਾਰਾ ਬੇਕਾਰ ਹੈ ਇਹ ਤਾਂ ਵੇੜਾ ਹੀ ਜਰਜਰ ਹੈ ਇਹ ਤਾਂ ਹਜ਼ਾਰਾਂ ਹੀ ਸ਼ੇਖ ਰਹੇ ਫਿਰ ਕਹਿੰਦਾ ਭੁੱਖੇ ਭਗਤਨ ਕੀ ਜਾਏ ਮਾਲਾ ਆਪਣੀ ਵਿੱਚ ਆ ਚੱਕੋ ਆਪਣੀ ਮਾਲਾ ਮਾਲਾ ਮੋੜਤੀ ਸਨਾਤਨ ਧਰਮ ਛੱਡ ਦਿੱਤਾ ਉਹ ਮਤ ਤਿਆਗਤੀ ਕਬੀਰ ਨੇ ਫਿਰ ਨਹੀਂ ਜਮਾਲ ਆਪਣੀ ਲਈ ਜਮਾਲ ਵਾਲੇ ਮੋਤੀ ਤੂੰ ਮੇਰਾ ਗੁਰੂ ਨਹੀਂ ਮੈਂ ਤੇਰਾ ਜੇਤਾ ਨਵੇਂ ਸਰੇ ਉੱਥੇ ਗਿਆ ਮੈਂ ਫਿਰ ਹਾਂ ਮੰਗੂ ਸੰਤ ਰਹਿਣਾ ਮੈਂ ਨਹੀਂ ਮੰਗਦਾ ਤੇਰੀਆਂ ਦੀਆਂ ਦਿੱਤੀਆਂ ਮੈਂ ਸੰਤ ਰਹਿਣਾ ਉਹ ਦੇ ਮੈਨੂੰ ਮੈਨੂੰ ਗਿਆਨ ਦੀ ਧੂੜ ਚਾਹੀਦੀ ਹੈ ਆਤਮ ਗਿਆਨ ਦੀ ਰੋਸ਼ਨੀ ਚਾਹੀਦੀ ਹੈ ਮੈਨੂੰ ਉਹ ਦੇ ਉਹਨਾਂ ਹੋ ਹੈ ਨਹੀਂ ਨਾਮ ਚਾਹੀਦਾ ਮੈਨੂੰ ਮੈਂ ਮੰਗੂ ਸੰਤਰ ਰਹਿਣਾ ਮੈਂ ਨਹੀਂ ਕਿਸੇ ਦਾ ਜੇ ਤਾਂ ਮੈਂ ਜਾ ਦੇਣਾ ਹੋਵੇ ਤਾਂ ਮੈਂ ਰਿੱਧੀ ਸਿੱਧੀ ਹੁੰਦਾ ਮੇਰੇ ਦਾ ਵੀ ਬਹੁਤ ਕਰਜ਼ਾ ਹੈ ਲੋਕਾਂ ਦਾ ਮੈਂ ਰਿੱਧ ਸਿੱਧ ਮੰਗ ਕੇ ਕਰਜ਼ਾ ਲਾਣਾ ਆਪਣਾ ਤੁਹਾਡਾ ਮੈਂ ਤਾਂ ਕਹਿੰਦਾ ਕੋਈ ਦੇਣਾ ਹੀ ਨਹੀਂ ਮੇਰੇ ਤਾਂ ਕੋਈ ਕਰਜ਼ਾ ਨਹੀਂ ਮੈਂ ਰਿੱਧੀ ਅਸੀਂ ਨਹੀਂ ਕੀ ਹੈ ਇਹ ਤਾਂ ਮੈਂ ਰਸੀਆਂ ਸਿੱਧੀਆਂ ਦੀ ਤਾਂ ਤਾਂ ਲੋੜ ਹੈ ਵੀ ਮੇਰੇ ਤੇ ਪਾਈ ਜਾ ਲੋਕਾਂ ਦਾ ਚੜਿਆ ਹੋਇਆ ਵੀ ਮੈਂ ਰਸੀਆਂ ਸਿੱਧੀਆਂ ਲੈ ਕੇ ਗਾਹਾਂ ਨਾ ਮੈਨੂੰ ਫਿਰ ਦੇਣਾ ਪਵੇ ਗਾਹਾਂ ਲੈ ਜਾਣਾ ਹੁਣ ਬਾਕੀ ਦਾਦਾ ਮੈਂ ਤਾਂ ਆਪਣੀ ਰੁੱਖੀ ਸੁੱਕੀ ਮੈਂ ਤਾਂ ਜੌਗੀ ਪੂਸੀ ਖਾ ਗਈ ਜਾਉ ਦਾ ਛਾਣ ਖਾ ਕੇ ਗੁਜ਼ਾਰਾ ਕਰਨ ਵਾਲਾ ਸੀ ਜਾਉ ਦਾ ਆਟਾ ਬਣਾ ਮਿਲੇ ਜਾਉ ਦਾ ਜਿਹੜਾ ਦੂਰਾ ਹੁੰਦਾ ਉਹੀ ਬਣ ਜੇ ਪਰ ਭਗਤ ਨੇ ਛੋਡੂ ਰਾਮ ਕੀ ਸੰਤ ਦਾ ਪਿੱਛਾ ਨਹੀਂ ਛੱਡਦਾ ਮੈਂ ਸੱਚ ਦਾ ਪਿੱਛਾ ਨਹੀਂ ਛੱਡਦਾ ਮੈਂ ਤਾਂ ਆਪਣਾ ਗਰੀਬੀ ਚ ਗੁਜ਼ਾਰਾ ਕੀਤਾ ਮੈਂ ਕਰਜ਼ਾ ਕੀਤਾ ਹੀ ਨਹੀਂ ਇਹ ਗੱਲਾਂ ਸੀਆਂ ਉਹ ਜਿਹੜੀਆਂ ਕਬੀਰ ਦੇ ਸ਼ਬਦ ਲਿਖੇ ਨੇ ਉਹਦੇ ਵਿੱਚ ਇਤਿਹਾਸ ਰਿਹਾ ਸਾਰਾ ਪਰ ਪੜੇ ਕੌਣ ਵਿਚਾਰੇ ਕੌਣ ਇਹਨਾਂ ਕੋਲ ਕਿਹੜਾ ਟਾਈਮ ਹੈ ਚੱਜਾ ਜਾਂ ਝੂਰਨ ਮਟੇ ਤੁਮਾਰੋ RAM ਨਾਮ ਸਿਓ ਕਰ ਵਿਵਹਾਰ ਜਿਹੜਾ ਝੂਰਨ ਜਾਗ ਮਟੂਗਾ ਜਿਹੜਾ ਕਹਿੰਦੇ ਉਹ RAM ਨਾਮ ਦਾ ਵਿਵਹਾਰ ਕਰੋ RAM ਨਾਮ ਦਾ ਵਿਵਹਾਰ ਕੀ ਹੁੰਦਾ ਗਿਆਨ ਆਤਮ ਗਿਆਨ ਲਓ ਇਹ ਆਤਮ ਗਿਆਨ ਦੋ ਜਿਹਦੇ ਕੋਲ ਤੁਹਾਨੂੰ ਮਿਲਦਾ ਉਹ ਤੋਂ ਲੈ ਲਓ ਜਿਹਨੂੰ ਤੁਸੀਂ ਦੇ ਸਕਦੇ ਹੋ ਦੇ ਦਿਓ ਕਿਤੇ ਪਾਣੀ ਉੱਚਾ ਹੈ ਆਪਣੇ ਨਾਲੋਂ ਪਹਾੜਾਂ ਦਾ ਪਾਣੀ ਉੱਚਾ ਹੋ ਰਿਹਾ ਨੂੰ ਦਰਿਆ ਆ ਜਾਂਦਾ ਆਪਾਂ ਨੂੰ ਵਰਤਦੇ ਆ ਪਾਣੀ ਨੂੰ ਨਹਿਰਾਂ ਦੇ ਵਿੱਚ ਵੀ ਵਰਤਦੇ ਆ ਉੱਚੇ ਤੋਂ ਨੀਵੇਂ ਤੋਂ ਪਾਣੀ ਆਉਂਦਾ ਇਹਨਾਂ ਗਿਆਨ ਉੱਚੇ ਤੋਂ ਨੀਵੇਂ ਤੋਂ ਆਉਂਦਾ ਜਿਹੜਾ ਪਹਾੜ ਉੱਚਾ ਹੈ ਕਿਤੇ ਥੱਲੇ ਦਾ ਪਾਣੀ ਵੀ ਤਾਂ ਨਹਿਰ ਉਹ ਜਿਹੜੇ ਖੇਤ ਨਾਲ ਉੱਚੀ ਉਹ ਨਹਿਰ ਦਾ ਉੱਚਾ ਜਿਹੜਾ ਹਾਲਾਂਕਿ ਨਹਿਰ ਨਾਲ ਪਹਾੜ ਬਹੁਤ ਉੱਚਾ ਜਿੱਥੋਂ ਪਾਣੀ ਆਇਆ ਚਾਹੇ ਥੋੜਾ ਵੀ ਪਾਣੀ ਹੈ ਗਿਆਨ ਹੈ ਕਿਸੇ ਕੋਲ ਪਰ ਉਹਦੇ ਨਾਲ ਨਹੀਂ ਹੋਇਆ ਵੀ ਤਾਂ ਕਿਸੇ ਕੋਲ ਹੈ ਸਾਡੇ ਕੋਲ ਕੱਸੀ ਹੈ ਕੱਸੀ ਬਹੁਤ ਨੀਵੀਂ ਹੈ ਨਹਿਰ ਤੋਂ ਪਰ ਜਿਹੜੇ ਖੇਤ ਕੱਸੀ ਦਾ ਬਣ ਜਾਣਾ ਉਹ ਕੱਸੀ ਨੂੰ ਵੀ ਨੀਵਾਂ ਇਸ ਕਰਕੇ ਥੋੜੇ ਤੋਂ ਥੋੜਾ ਗਿਆਨ ਵਾਲਾ ਵੀ ਉਹ ਤੋਂ ਆਪਣੇ ਘਾਟ ਵਾਲੇ ਨੂੰ ਦੇ ਸਕਦਾ ਪਰ ਦੋਨ ਦੇਣਾ ਸਹੀ ਚਾਹੀਦਾ ਜਿੰਦੇ ਹੀ ਨੇ ਜਿੰਦੇ ਹੀ ਨੇ ਰਾਮ ਨਾਮ ਦਾ ਵਿਵਹਾਰ ਸਾਰੇ ਕਰ ਸਕਦੇ ਨੇ ਮਤਲਬ ਇਹ ਹੈ ਕਹਿਣ ਦਾ ਇਹ ਨਹੀਂ ਹੈ ਵੀ ਰਾਮ ਨਾਮ ਦਾ ਵਿਵਹਾਰ ਉਹੀ ਕਰੂਗਾ ਜਿਹੜਾ ਬਿਲਕੁਲ ਸੰਤੇ ਬਣੂ ਜਿਹੜਾ ਸੇ ਬਣ ਗਿਆ ਜਿੰਨੀ ਗੱਲ ਦੀ ਸਮਝ ਆਈ ਹੈ ਸਹੀ ਉਦਾਹਰਨ ਦੱਸੇ ਤੇ ਨਹੀਂ ਬਸ ਰਾਮ ਨਾਮ ਦਾ ਵਿਵਹਾਰ ਕਰੋ ਜਿਹੜੀ ਗੱਲ ਦਾ ਪਤਾ ਲੱਗ ਗਿਆ ਗਾਂ ਪਾਸ ਉਹਨੂੰ ਕਰੀ ਜਾਓ ਉਹਦੇ ਨਾਲ ਤੁਹਾਡੇ ਕੋਲ ਬਦੂ ਘਟੂ ਨਹੀਂ ਘਟੂ ਨਹੀਂ ਇਹ ਗੱਲ ਤਾਂ ਹੀ ਪਹਿਲੂ ਹੁਣ ਸਾਨੂੰ ਗੱਲ ਫੈਲਾਉਣੀ ਹੈ ਉਹਨਾਂ ਨੇ ਗੱਲ ਫੈਲਾਉਣੀ ਲੋਕ ਦਾ ਆਪਣੇ ਜਿਹੜਾ ਗਿਆਨ ਹੈ ਉਹਦੇ ਨੁਕਤੇ ਦੱਸਦੇ ਨਹੀਂ ਲਗਾਉਂਦੇ ਨੇ ਗੁਰਮੁਖ ਕਹਿੰਦੇ ਨੇ ਗੱਲ ਫੈਲੇ ਦੂਜੇ ਕਹਿੰਦੇ ਨੇ ਫੈਲੇ ਨਾ ਪਰ ਦੱਸਣੀ ਨਹੀਂ ਕਿਸੇ ਨੂੰ ਸੱਚ ਨੂੰ ਕੋਈ ਖਤਰਾ ਨਹੀਂ ਹੁੰਦਾ ਤਾਂ ਕਹਿੰਦਾ ਸੱਚ ਫੈਲ ਜਾਵੇ ਝੂਠ ਨੂੰ ਖਤਰਾ ਵੀ ਖਤਰਾ ਹੋ ਗਿਆ ਤਾਂ ਇਹਦਾ ਜਵਾਬ ਜੇ ਆ ਗਿਆ ਤਾਂ ਮੇਰਾ ਭਾਂਡਾ ਖੁੱਲ ਜੂਗਾ ਜੇ ਤੁਸੀਂ ਜ਼ਿਆਦਾ ਫੈਲਾਈ ਗੱਲ ਕਿਸੇ ਨੇ ਦੇਤਾ ਜਵਾਬ ਤਾਂ ਗੱਲ ਗਲਤ ਹੈ ਤਾਂ ਫਿਰ ਤਾਂ ਨੁਕਸਾਨ ਹੋਈ ਇਸ ਕਰਕੇ ਉਹ ਆਪਣੇ ਗਿਆਨ ਨੂੰ ਸੀਮਿਤ ਰੱਖਣਾ ਚਾਹੁੰਦਾ ਝੂਰਤ ਝੂਰਤ ਸਾਖਤ ਮੂਆ ਝੂਰਤ ਝੂਰਤ ਸਾਖਤ ਝੂਰ ਦਾ ਕੌਣ ਦੇਖੋ ਝੂਰ ਦਾ ਸਾਖਤ ਹੈ ਸਾਖਤਾਂ ਦੀ ਮਤ ਵਿੱਚ ਕੁਝ ਹੁੰਦਾ ਨਹੀਂ ਦੋ ਹੀ ਮਤਾਂ ਨੇ ਇੱਕ ਸੰਤਾਂ ਦੀ ਮਤ ਹੈ ਇੱਕ ਗੁਰਮਤ ਗੁਰਮਤ ਸੰਤਾਂ ਦੀ ਮਤ ਸੰਤਾਂ ਦੀ ਮਤ ਤਾਂ ਨਾ ਕਿਹਾ ਸੰਤ ਇਸ ਮਤ ਨੂੰ ਅਪਣਾਉਂਦੇ ਨੇ ਜਿਹੜੇ ਉਹ ਜਿਹੜੇ ਇਸ ਮਤ ਨੂੰ ਅਪਣਾਉਂਦੇ ਨੇ ਉਹਨਾਂ ਨੂੰ ਸੰਤ ਕਹਿੰਦੇ ਆ ਜਿਹੜੇ ਗੁਰਮਤ ਦੇ ਧਾਰਨੀ ਹੋਣ ਉਹ ਸੰਤ ਨੇ ਸੰਤਾਂ ਦੀ ਆਪਣੀ ਮਤ ਨਹੀਂ ਹੁੰਦੀ ਹੈ ਪਰਮੇਸ਼ਰ ਦੀ ਮਤ ਇਹ ਸੰਤ ਉਹ ਅਸਲੀ ਸੰਤ ਨੇ ਜਿਹੜੇ ਇਸ ਮਤ ਨੂੰ ਅਪਣਾ ਲੈਣ ਜਿਹੜੇ ਇਸ ਵਾਦ ਨੂੰ ਨਹੀਂ ਅਪਣਾਉਂਦੇ ਉਹ ਸੰਤ ਕਹਾਉਂਦੇ ਨੇ ਵਾਨਾਰਥ ਕੇ ਠੱਗਦੇ ਹੋ ਆ ਫਰਕ ਹੈ ਸੰਤ আর ਵਾਨਾਰਥ ਕੇ ਠੱਗ ਦਾ ਕੀ ਫਰਕ ਹੈ ਇਹ ਹਰ ਕੇ ਸੰਤ ਨੇ ਇਹ ਹਰ ਕੇ ਸੰਤ ਨੇ ਜਿਹੜੇ ਗੁਰ ਕੀ ਮਤ ਨੂੰ ਅਪਣਾ ਲੈਂਦੇ ਗੁਰ ਬਾਤ ਨੂੰ ਸੂਬੂ ਮੰਨ ਲੈਂਦੇ ਜਿਹੜੇ ਖਾਣ ਛਾਣ ਕਰਕੇ ਮੰਨਦੇ ਨੇ ਜਾਣ ਬੁੱਝ ਕੇ ਕਣ ਛਾਂਡ ਕਰਦੇ ਨੇ ਜਾਂ ਇਹਦੇ ਅਰਥ ਪੜਦੇ ਨੇ ਉਹ ਬਰਾਤ ਕੱਢਦੇ ਕਹੋਦੇ ਨੇ ਸੰਤ ਉਹ ਸਿਰਫ ਕੱਪੜੇ ਬਦਲ ਕੇ ਸੰਤ ਕਹੋਦੇ ਨੇ ਭੇਖ ਦਿਖਾ ਕੇ ਜਿਹੜੇ ਦੂਏ ਸੰਤ ਨੇ ਉਹਨਾਂ ਨੂੰ ਭੇਖ ਦੀ ਲੋੜ ਨਹੀਂ ਨਾ ਭੇਖ ਦੇ ਉਹਨਾਂ ਦਾ ਧਿਆਨ ਭੇਖ ਸਾਰੇ ਭਗਤਾਂ ਦਾ ਗੁਰੂਆਂ ਦਾ ਇੱਕ ਨਹੀਂ ਹੈ ਪੱਟਾ ਦਾ ਨਾਨਕ ਨਾ ਭੇਖ ਨਹੀਂ ਮਿਲਦਾ ਕਬੀਰ ਦਾ ਫਰੀਦ ਨਾ ਭੇਜ ਨਹੀਂ ਮਿਲਦਾ ਇਹਨਾਂ ਦਾ ਭੇਖ ਇੱਕ ਨਹੀਂ ਮਤ ਇੱਕ ਉੱਥੇ ਉਹਨਾਂ ਦਾ ਭੇਖ ਇੱਕੋ ਮਤ ਇੱਕ ਹੁੰਦੀ ਦੇਖੋ ਇੱਥੇ ਭੇਖ ਆਡਾ ਆਡਾ ਹੈ ਮਤ ਇੱਕ ਗੁਰਮਤਿ ਵਾਲੇ ਉਹਦੇ ਭੇਖ ਆਡਾ ਆਡਾ ਨਹੀਂ ਭਾਵੇਂ ਮਤ ਇੱਕ ਉਹਨਾਂ ਦਾ ਭੇਖ ਇੱਕਾ ਮਤ ਆਡਾ ਜਿੰਨੇ ਸੰਤ ਨੇ ਦੇਖ ਲਓ ਸੰਤ ਸਮੂਹ ਅਨੇਕ ਮਤੀ ਅਨੇਕ ਮਤੀ ਪੇਖ ਇੱਕ ਚਿੱਟੇ ਕੱਪੜੇ ਚਿੱਟੇ ਕੱਪੜੇ ਬਾਲਾ ਕੋਲ ਪੰਡਤ ਦਾ ਵੀ ਮਾਤਾ ਡਾਡਾ ਵਿਦਵਾਨਾਂ ਦੀ ਮਾਤਾ ਆਡਾ ਆਡਾ ਹੁੰਦੀ ਹੈ ਪੇਖ ਇੱਕ ਹੁੰਦੀ ਮਨੁੱਖਾਂ ਦੀ ਮਾਤਾ ਆਡਾ ਆਡਾ ਹੁੰਦੀ ਹੈ ਪੇਖ ਇੱਕ ਸਿੱਖਾਂ ਦੀ ਮਤ ਆਡਾ ਅੱਡ ਹੈ ਬੇਫਿਕਰ ਮਤ ਕਾਤੇ ਅੱਡ ਅੱਡ ਹੈ ਜੀ ਫੇਰ ਗੱਲ ਅੱਡ ਹੋਣ ਵਾਸਤੇ ਕੋਲ ਚਾਹੇ ਉਹ ਆਪ ਰਬਦਾਸ ਦੇ ਭਗਤ ਨੇ ਚਾਹੇ ਉਹ ਕਬੀਰ ਪੰਥੀ ਨੇ ਚਾਹੇ ਉਹ ਨਾਮਦੇਵ ਨੇ ਫੇਰ ਪੁਛਕ ਨਹੀਂ ਪਾਇਆ ਉਹਨਾਂ ਨੇ ਦੇ ਪਰ ਮਾਤੇ ਖੋਣੀ ਚਾਹੀਦੀ ਹੈ ਹੈ ਮਤਿਕ ਹੈ ਸਾਡੀ ਜ਼ਰੂਰੀ ਨਹੀਂ ਖਾਲਸੇ ਵਾਲਾ ਫੇਰ ਹੋਵੇ ਸਾਰਿਆਂ ਦਾ ਕਬੀਰ ਪੰਥੀ ਨੇ ਨਾ ਹੋਵੇ ਫੇਰ ਸਾਨੂੰ ਕੀ ਫਰਕ ਪੈਂਦਾ ਪਾਣੀ ਉਹ ਲਈ ਅਸੀਂ ਉਹਨਾਂ ਦੀ ਭੇਟਾ ਨਹੀਂ ਅਸੀਂ ਨਹੀਂ ਲਾਈ ਰਵਦਾਸ ਜੀ ਨੇ ਜੋ ਮਰਜੀ ਭੇਟ ਸਕਣ ਰਵਦਾਸ ਕਿਹੜਾ ਇੱਥੇ ਪੈਦਾ ਹੋਇਆ ਬਨਾਰਸ ਪੈਦਾ ਹੋਇਆ ਇੱਥੇ ਦਾ ਰਵਦਾਸ ਜੀ ਦਾ ਕੌਣ ਜਿਹੜੇ ਜੱਫਾ ਵਾਈ ਬੈਠੇ ਨੇ ਇਹ ਪਾਗਲ ਨੇ ਇਹਨਾਂ ਨੂੰ ਕੀ ਪਤਾ ਇਸ ਗੱਲ ਦਾ ਇਹ ਕੋਈ ਜਾਤ ਬੋਧ ਜਾਤ ਬਾਣੀ ਮਟਾਉਂਦੀ ਆ ਤੁਸੀਂ ਪੈਦਾ ਕਰਦੇ ਹੋ ਰਵਦਾਸ ਇਹਨਾਂ ਨੂੰ ਇਹ ਨਹੀਂ ਪਤਾ ਬੋਲ ਸਾਨੂੰ ਅਸੀਂ ਜਾਤ ਪੈਦਾ ਕਰਦੇ ਹਾਂ ਤੁਸੀਂ ਤਾਂ ਰਵਦਾਸ ਇਹ ਕਹਿ ਕੇ ਆਪਣੀ ਜਾਤ ਨੂੰ ਨੀਚਾ ਰੱਖ ਲਿਆ ਤੁਸੀਂ ਕਹਿੰਦੇ ਉਹਦੇ ਨਾਲ ਜੁੜੇ ਰਵਦਾਸ ਤੁਸੀਂ ਗੁਰੂ ਗੁਰੂ ਨਾਲ ਕਦੇ ਨਹੀਂ ਜੁੜੇ ਤੁਸੀਂ ਛਤਰੀ ਬਣਦੇ ਬੇਦੀ ਬਣਦੇ ਛੋਟੀ ਬਣਦੇ ਤੁਸੀਂ ਉਹਦੇ ਨਾਲ ਜੁੜ ਗਏ ਮੂਰਖਾਂ ਨੂੰ ਸਮਝਾਵੇ ਕੌਣ ਤਾਂ ਮੂਰਖ ਨੇ ਰਵਦਾਸ ਚੰਗਾ ਲੱਗਦਾ ਨਾ ਵੀ ਚੰਗਾ ਨਹੀਂ ਲੱਗਦਾ ਤੁਹਾਨੂੰ ਤੁਸੀਂ ਤਾਂ ਆਪ ਨੀਚ ਬਣ ਗਏ ਇਹ ਨੀਚ ਤਾਂ ਹੈ ਗੱਲ ਰਵਦਾਸ ਵੀ ਹੋਈ ਹੈ ਨਾਨਕ ਵੀ ਹੋਈ ਹੈ ਕਸੂਰ ਸਾਰਿਆਂ ਦਾ ਇੱਕ ਜਿਹਨੀ ਹੈ ਕਸੂਰ ਕਸੂਰਵਾਰ ਸਾਰੇ ਹੀ ਨੇ ਕਿ ਉਹਨਾਂ ਨੇ ਆਪਣਾ ਰਬਲਾ ਦੇ ਰਬਲਾ ਦੇ ਇਕੱਠੇ ਕਰਕੇ ਅੱਡ ਫੰਡ ਬਣਾਉਣਾ ਤੇ ਅੱਡ ਵੋਟਾਂ ਕਰਨੀਆਂ ਨੇ ਭੇਡਾਂ ਅੱਡ ਇਕੱਠੀਆਂ ਕਰਦੀਆਂ ਨੇ ਸਰਕਾਰ ਤੋਂ ਡੋਨੇਸ਼ਨ ਲੈਣੀਆਂ ਸਰਕਾਰ ਨੂੰ ਵੋਟਾਂ ਦੇਣੀਆਂ ਨੇ ਪਾਵਰ ਅੱਡ ਬਣਾਉਣੀ ਹੋਰ ਗੱਲ ਕੁਛ ਨਹੀਂ ਪਰਮਾਤਮਾ ਦੀ ਕਿਸੇ ਕੋਲ ਕੋਈ ਗੱਲ ਨਹੀਂ ਨਾ ਉਹਨਾਂ ਕੋਲ ਨਾ ਕਿਸੇ ਕੋਲ ਨਹੀਂ ਹੈ ਪਰਮਾਤਮਾ ਕਾਸ਼ੀ 'ਚ ਜਮਿਆ ਹੋਇਆ ਤੁਸੀਂ ਪੰਜਾਬ ਦੇ ਤੂੰ ਤੇ ਜਾ ਕੇ ਗੱਲ ਕਰਕੇ ਦਿਖਾ ਜੇ ਤੁਹਾਡੇ ਤੁਹਾਨੂੰ ਪੁੱਛ ਲੈਣ ਕੋ ਕਾਸ਼ੀ ਵਾਲੇ ਤੁਹਾਨੂੰ ਪਛਾਣਨਾ ਨਹੀਂ ਕਿਸੇ ਨੇ ਪਾਗਲ ਤੁਸੀਂ ਤਾਂ ਆਪ ਜਮਾਰ ਬਣ ਗਏ ਤੁਸੀਂ ਕਹਿੰਦੇ ਜਾਂ ਯਾਦ ਬੋਲਦੇ ਨਹੀਂ ਹੈ ਤੁਸੀਂ ਇਹ ਤਾਂ ਲੜਦੇ ਵੀ ਯਾਦ ਹੈ ਨਹੀਂ ਅਸੀਂ ਵੀ ਜਾਈਏ ਬੇਦੀ ਨੇ ਹੋ ਜੇ ਆ ਕਰਨਾ ਸੀ ਮੰਨ ਲਿਆ ਅਸੀਂ ਤਾਂ ਜੀ ਕੱਲੇ ਰਮਦਾਸ ਨੂੰ ਮੰਨਦੇ ਦਫਾ ਹੋਣੇ ਹੋ ਤੁਸੀਂ ਕਿਉਂ ਉਲਟੇ ਪਾਸੇ ਨੂੰ ਜਾਂਦੇ ਤੁਸੀਂ ਕਹੋ ਬਰਾਬਰ ਨੇ ਸਾਰੇ ਤੁਸੀਂ ਤਾਂ ਕਹੋ ਬਰਾਬਰ ਨੇ ਉਹ ਤਾਂ ਨਹੀਂ ਕਹਿੰਦੇ ਜਿਹੜੇ ਉੱਚੀ ਜਾਤ ਵਾਲੇ ਨੇ ਉਹ ਤੁਹਾਨੂੰ ਕਰਦੇ ਨੇ ਤੁਸੀਂ ਆਪ ਥੱਲੇ ਨੂੰ ਕਿਉਂ ਡਿੱਗਦੇ ਹੋ ਤੁਸੀਂ ਕਿਉਂ ਥੱਲੇ ਨੂੰ ਡਿੱਗਦੇ ਹੋ ਤੁਸੀਂ ਕਹਿੰਦੇ ਅਸੀਂ ਸਾਰਿਆਂ ਨੂੰ ਕਮਾਉਂਦੇ ਹਾਂ ਤੁਸੀਂ ਮੰਨੀ ਜਾਓ ਆਰਡਰ ਇਹ ਆਖਰ ਜਿੱਤਦੇ ਤਾਂ ਜਿੱਤਦੇ ਜੇ ਸਾਰਿਆਂ ਨੂੰ ਇੱਕ ਮੰਨਦੇ ਜਿਹੜਾ ਸਾਰਿਆਂ ਨੂੰ ਇੱਕ ਮੰਨੂ ਜਿੱਤ ਉਹਦੀ ਹੋਣੀ ਹੈ ਜਿਹਨੇ ਅੱਡ ਮਾਰਨਾ ਉਹਨਾਂ ਸਭ ਨੇ ਹਾਰ ਜਾਣਾ ਉਹ ਤਾਂ ਗਰੁੱਪ ਬਣਾਉਂਦੇ ਨੇ ਪਾਰਟੀ ਬਣਾਉਂਦੇ ਨੇ ਵਿੱਚ ਗੁਰਮਤ ਦੇ ਵਿੱਚ ਪਾਰਟੀ ਨਹੀਂ ਬਣ ਸਕਦੀ ਇਸ ਕੋਈ ਵੀ ਪਾਰਟੀ ਬਣਨੀ ਇੱਕ ਇੱਕ ਪਾਰਟੀ ਹੈ ਇਹਦਾ ਧੜਾਕੀ ਦੇ ਨਾਲ ਸੱਚ ਨਾਲ ਇਹਨਾਂ ਨੇ ਝੂਠ ਦੇ ਧੜੇ ਬਣਾਏ ਨੇ ਸਾਰੇ ਇਹਦਾ ਧੜਾ ਸੱਚ ਨਾਲ ਹੈ ਇਹਦਾ ਇਹਨਾਂ ਨੇ ਧੜੇ ਆਪਣੇ ਆਪਣੇ ਬਣਾਏ ਧੜੇ ਬਣਾਦੇ ਤੁਸੀਂ ਆਪਣੇ ਆਪਣੇ ਰਵਿਦਾਸ ਨੂੰ ਗੁਰੂ ਕੋ ਕਿਉਂ ਕਹੀਏ ਰਵਿਦਾਸ ਭਗਤ ਹੈ ਨਾਨਕ ਵੀ ਭਗਤ ਹੈ ਤੁਸੀਂ ਕਹੋ ਨਾਨਕ ਭਗਤ ਹੈ ਗੁਰੂ ਨਹੀਂ ਹੈ ਰਵਿਦਾਸ ਵੀ ਭਗਤ ਹੈ ਭਾਈ ਨਾਨਕ ਨੂੰ ਗੁਰੂ ਕਹਿਣਾ ਜਾਇਜ਼ ਨਹੀਂ ਗੁਰਮਤਿ ਖਿਲਾਫ ਹੈ ਕਹਿਣੀ ਇਹ ਗੱਲ ਦੀ ਸੀ ਇਹ ਗੁਰਬਾਣੀ ਜੋ ਸਾਬਤ ਕਰੋ ਇਹ ਆਪਾਂ ਨੂੰ ਗੁਰਬਾਣੀ ਦੇ ਦੂਰ ਲੈ ਜੂਗਾ ਸਮਝਾਉਣ ਵਾਲੀ ਇਹ ਗੱਲ ਸੀ ਨਾਨਕ ਵੀ ਭਗਤ ਹੈ ਭਗਤ ਸਾਰੇ ਬਰਾਬਰ ਹੁੰਦੇ ਨੇ ਸੱਚਖੰਡ 'ਚ ਕੋਈ ਬੜਾ ਛੋਟਾ ਨਹੀਂ ਹੁੰਦਾ ਸਾਰੇ ਭਾਈ ਹੁੰਦੇ ਨੇ ਇਹ ਬਰਾਬਰੀ ਹੈ ਇੱਥੇ ਬਰਾਬਰੀ ਤਾਂ ਹੈ ਸੱਚਖੰਡ ਦਾ ਕੋਈ ਬੜਾ ਛੋਟਾ ਹੈ ਉੱਤੇ ਦੋਹਾਂ ਨੂੰ ਹੁੰਦਾ ਹੀ ਨਹੀਂ ਕੋਈ ਫਿਰ ਤੁਸੀਂ ਕਿਵੇਂ ਕਹਿੰਦੇ ਹੋ ਗੁਰਬਾਣੀ ਦੇ ਉਹਨਾਂ ਨੂੰ ਝੂਠੇ ਕਰ ਸਕਦੇ ਸੀ ਪਰ ਗੁਰਬਾਣੀ ਦਾ ਦੋਹਾਂ ਨੂੰ ਗਿਆਨ ਨਹੀਂ ਉਹਨਾਂ ਨੂੰ ਨਾ ਉਹਨਾਂ ਕੜੇ ਛੇੜਨਾ ਸੀ ਇਹਨਾਂ ਨੇ ਵੋਟਾਂ ਕਰਕੇ ਕੜੇ ਛੇੜ ਗਿਆ ਸਿਰਫ ਕੜੇ ਛੇੜਨ ਵਾਸਤੇ ਗੱਲਾਂ ਨੇ ਚਾਹੇ ਉਹ ਵਾਲਾ ਸੀ ਚਾਹੇ ਇਹ ਜੀ ਲੋਕ ਸਿਆਸੀ ਨੇ ਸਾਰੇ ਕੋਈ ਧਾਰਮਿਕ ਨਹੀਂ ਇਹਨਾਂ ਵਿੱਚ ਸਭ ਕੜੇ ਛੇੜਨ ਵਾਲੇ ਕੜੇ ਛੇੜ ਕੇ ਲੋਕਾਂ ਨੂੰ ਪਾੜ ਕੇ ਇਕੱਠਾ ਕਰਨ ਵਾਲਾ ਕੋਈ ਨਹੀਂ ਇਕੱਠਾ ਕਰਿਆ ਗੁਰੂਆਂ ਨੇ ਜਿਨ੍ਹਾਂ ਨੇ ਭਗਤਾਂ ਨੇ ਇਕੱਠਾ ਕਰਿਆ ਉਹ ਛੱਡਤੇ ਕਲੇਸ਼ ਉਹਨਾਂ ਦੇ ਭਗਤਾਂ ਦੇ ਨਾਂ ਦੇ ਕਲੇਸ਼ ਖੜੇ ਕਰਦੇ ਭਗਤਾਂ ਦੇ ਨਾਂ ਦੇ ਪਾਰਟੀਆਂ ਬਣਾਉਂਦੇ ਨੇ ਜਿਨ੍ਹਾਂ ਨੇ ਇੱਕ ਬੰਦਿਆ ਉਹਨਾਂ ਦੇ ਨਾਂ ਮਤਵਾਰੀ ਹੋਈ ਹੈ ਨਾ ਸਾਰੇ ਦੀ ਝੂੜ ਤੋਂ ਝੂੜ ਤੋਂ ਸਾਖਤ ਮੂਆ ਝੂੜ ਤੇ ਝੂੜ ਤੋਂ ਸਾਖਤ ਮੂਆ ਸਾਖਤ ਨੇ ਸਾਰੇ ਝੂੜਦੇ ਨੇ ਜਾ ਕੇ ਹਿਰਦੇ ਹੋਤ ਪਾਉ ਬੀਆ ਜਿਹਦੇ ਹਿਰਦੇ ਵਿੱਚ ਦੂਜੀ ਭੁੱਖ ਹੁੰਦੀ ਹੈ ਦੂਆ ਭਾਉ ਮਾਇਆ ਦਾ ਦੁਨੀਆ ਦੀ ਵਡਿਆਈ ਦਾ ਹੁੰਦਾ ਨਾ ਉਹ ਸਾਖਤ ਹੁੰਦੇ ਨੇ ਝੂਲਦੇ ਝੂਲਦੇ ਹੀ ਮਰ ਜਾਂਦੇ ਨੇ ਉਹ ਉਹਨਾਂ ਨੂੰ ਪੋਜੀਸ਼ਨ ਨਹੀਂ ਮਿਲਦੀ ਦੁਨੀਆ ਦੀ ਵਡਿਆਈ ਨਹੀਂ ਮਿਲਦੀ ਝੂਲਦੇ ਰਹਿੰਦੇ ਨੇ ਝੂਲ ਤੇ ਝੂਲ ਤੇ ਸਾਖਤ ਬੂਆ ਸਾਖਤ ਮਰੈ ਸੰਤ ਸਭ ਜੀਵਨ ਜੀਵਨ ਰਵਦਾਸ ਸੰਤ ਹੈ ਸਾਖਤ ਨਹੀਂ ਹੈ ਭਗਤ ਹੈ ਰਵਦਾਸ ਭਗਤ ਹੈ ਜਿਉਂਦਾ ਤਾਂ ਸਦਾ ਹੀ ਜਿਉਂਦਾ ਕਬੀਰ ਸਦਾ ਹੀ ਜਿਉਂਦਾ ਉਹਨਾਂ ਦੀਆਂ ਜਿਹੜੀਆਂ ਬਰਸੀਆਂ ਬਣਾਉਂਦੇ ਨੇ ਪਾਗਲ ਲਗਾ ਮਰਨਗੇ ਹੋ ਜਿਨ੍ਹਾਂ ਨੇ ਮਰਨਾ ਉਹ ਆਪ ਜੋ ਮਰਦੇ ਨੇ ਮਰਨਾ ਉਹਨਾਂ ਨੂੰ ਪਤਾ ਵੀ ਅਸੀਂ ਮਰ ਜਾਣਾ ਸਾਡੀਆਂ ਵੀ ਕੋਈ ਬਣਾਊਗਾ ਉਹ ਵਰਤੀਆਂ ਤਾਂ ਬਣਾਉਂਦੇ ਨੇ ਬਾਅਦ ਸਾਡੀਆਂ ਕੋਈ ਬਣਾਵੇ ਝਰੈ ਕਸਮਲ ਪਾਪ ਤੇਰੇ ਮਨੁਆ ਤੇਰੇ ਮਨ ਦੇ ਕਸਮ ਮਰ ਇਹਨੇ ਕਸਮ ਮਰ ਹੁੰਦਾ ਜਿਹੜੇ ਰਾਤ ਕਸ ਨੇ ਨਾ ਜਿਹੜੇ ਰਸ ਨੇ ਮਾਇਆ ਦੇ ਸਰੀਰ ਦੇ ਇਹ ਮਨ ਵਾਸਤੇ ਕਸ ਨੇ ਮਨ ਕਸ ਕਹਿੰਦੇ ਨੇ ਜਦੋਂ ਰਸ ਦੇ ਵਿੱਚ ਜ਼ਹਿਰ ਪੈਦਾ ਹੋ ਜਾਂਦਾ ਉਹਨੂੰ ਕਸ ਕਹਿੰਦੇ ਨੇ ਰਸ ਕਸ ਬਣ ਜਵੇ ਤਾਂ ਪਛਦਾ ਨਹੀਂ ਹੁੰਦਾ ਨੁਕਸਾਨ ਕਰਦਾ ਹੁੰਦਾ ਉਲਟੀ ਆ ਜਾਂਦੀ ਹੈ ਜ਼ਹਿਰ ਪੈਦਾ ਹੋ ਜਾਂਦੀ ਹੈ ਜਿਹਨੂੰ ਫੂਲ ਪੈਦਾ ਕਹਿੰਦੇ ਅਸੀਂ ਇਹ ਜਿਹੜੇ ਮਾਨ ਵਾਸਤੇ ਰਸ ਨੇ ਨਾ ਅਸੀਂ ਮਾਇਆ ਦੇ ਕਰ ਫਰਮਾਇਆ ਖਾਇਆ ਇਹ ਕਾਸ ਨੇ ਮਾਨ ਵਾਸਤੇ ਇਹਦੇ ਨਾਲ ਮਨ ਵਿਗੜੀ ਜਾਂਦਾ ਇਹ ਲੋਹਾ ਨਾਲ ਜਵਾਲਿਆ ਜਾਂਦਾ ਜਦੋਂ ਜੰਗ ਲੱਗ ਜਾਂਦੀ ਹੈ ਇਹ ਮਨੂਰ ਬਣ ਜਾਂਦਾ ਜਿਵੇਂ ਪਾਣੀ ਰੱਖ ਕੇ ਲੋਹਾ ਸਾਰਾ ਗਲ ਜਾਂਦਾ ਹੈ ਮਨ ਗਲ ਜਾਂਦਾ ਤੇ ਮਨੂਰ ਬਣ ਜਾਂਦਾ ਇਹ ਮਨੂਰ ਨੂੰ ਕੰਚਨ ਬਣਾਉਣਾ ਪਹਿਲਾਂ ਤਾਂ ਕਥਾ ਦੀ ਸੰਦੇ ਛੜਾਉਣੀ ਭੂਲ ਕੰਚਨ ਭਏ ਮਨੂਰਾ ਇਹ ਝੜ ਜੂਗਾ ਕਸ ਸਾਰਾ ਤੁਹਾਡੇ ਉੱਤੇ ਜਵਾਲ ਜਿਹੜੀ ਝੜ ਜਾਂਦੀ ਹੈ ਰੈਂਕ ਸੰਮਲ ਪਾਪ ਤੇਰੇ ਮਨੂਆ ਇਹ ਮਨ ਦੇ ਜਿਹੜੇ ਪਾਪ ਨੇ ਕਸ ਕਰਕੇ ਹੀ ਪਾਪ ਹੈ ਤੇਰੇ ਦੇ ਮਾਇਆ ਦੇ ਜਿਹੜੇ ਕੇਸ ਨੇ ਤੈਨੂੰ ਮਾਇਆ ਦੀ ਜਿਹੜੇ ਤੈਨੂੰ ਭੁੱਖ ਹੈ ਤੇ ਕਸ ਨੇ ਇਹਦੇ ਕਰਕੇ ਤੂੰ ਸੋਚਦਾ ਉਹ ਸੋਚਣਾ ਹੀ ਤੇਰਾ ਪਾਪ ਹੈ ਇਹ ਪਾਪ ਜਦ ਕਾਸ ਨਹੀਂ ਰਹਿਣੇ ਇੱਛਾ ਨਹੀਂ ਰਹੂਗੀ ਮਾਇਆ ਦੇ ਪਦਾਰਥਾਂ ਦੀ ਉਹ ਝੜ ਜਾਊਗਾ ਪਹਿਲਾ ਜੰਗ ਕੇ ਝੜ ਜਾਊਗਾ ਨਵਾਂ ਨਹੀਂ ਲੱਗੂਗਾ ਸੰਭਲ ਪਾਪ ਤੇਰੇ ਮਨੁਆ ਇਹ ਮੰਨਦੇ ਰਾਣ ਦੇ ਪਾਪ ਲੱਗੇ ਹੋਏ ਸਾਰੇ ਅੰਮ੍ਰਿਤ ਕਥਾ ਸੰਤ ਸੰਗ ਸੰਗਵਾ ਆ ਦੇਖੋ ਇੱਥੇ ਨਾਮ ਜਪਣ ਦੀ ਗੱਲ ਨਹੀਂ ਹੈ ਭਗਤੀ ਕਰਨ ਦੀ ਗੱਲ ਨਹੀਂ ਹੈ ਰਾਦਨ ਦੀ ਗੱਲ ਨਹੀਂ ਹੈ ਵਾਲਾ ਫੇਰ ਦੀ ਗੱਲ ਨਹੀਂ ਹੈ ਸਮਾਧੀ ਲਾਉਣ ਦੀ ਗੱਲ ਨਹੀਂ ਹੈ ਕੀ ਹੈ ਆ ਗੁਰਬਾਣੀ ਦੀ ਕਥਾ ਸੁਣਨੀ ਹੈ ਅਮਰਤ ਕਥਾ ਸੰਤ ਇਹ ਅਮਰਤ ਕਥਾ ਸੁਣਨੀ ਹੈ ਅਮਰਤ ਕਥਾ ਸੁਣਨੀ ਕਿਵੇਂ ਸੰਤ ਸੰਤ ਸੁਣਨੀ ਸੰਤ ਸੰਤ ਕਿਵੇਂ ਸੁਣਨੀ ਦੀ ਇੱਕ ਮਨ ਇੱਕ ਚਿੱਤ ਹੋ ਕੇ ਸੁਣਨੀ ਹੈ ਜੇ ਤਾਂ ਆਈ ਗਈ ਨਾਲ ਦੀ ਨਾਲ ਸ਼ਾਂਤੀ ਕਥਾ ਸੁਣਦੀ ਸਾਰ ਫਿਰ ਤਾਂ ਸੰਤ ਸਭ ਸੁਣ ਰਹੇ ਜੇ ਸ਼ਾਂਤੀ ਨਾ ਆਈ ਫਿਰ ਨਹੀਂ ਸੁਣ ਰਹੇ ਫਿਰ ਸੁਣਾਉਣ ਵਾਲਾ ਸੰਤ ਸਭ ਸੁਣਾ ਨਹੀਂ ਰਿਹਾ ਜਾਂ ਤਾਂ ਉਧਰੋਂ ਗਰਭ ਹਵਾ ਆ ਰਹੀ ਹੈ ਜਿੱਧਰੋਂ ਆ ਰਹੀ ਹੈ ਉਧਰੋਂ ਹੀ ਹਵਾ ਹੋਰ ਆ ਰਹੀ ਹੈ ਜਾਂ ਫਿਰ ਤੂੰ ਨਹੀਂ ਸੰਤ ਸੰਗ ਸੁਣ ਰਿਹਾ ਅੰਮ੍ਰਿਤ ਕਥਾ ਸੰਤ ਸੰਗ ਜਦੋਂ ਗੁਰਮਤਿ ਦੀ ਕਥਾ ਇਹ ਅੰਮ੍ਰਿਤ ਕਥਾ ਪਰ ਸੁਣੀ ਨਹੀਂ ਜਾਂਦੀ ਬਹੁਤ ਔਖੀ ਹੈ ਸੁਣਨੀ ਗੁਰੂ ਸਾਹਿਬ ਕਹਿ ਰਹੇ ਨੇ ਸੁਣੀ ਨਾ ਜਾਏ ਸੱਚ ਅੰਮ੍ਰਿਤ ਕਾਠਾ ਇਹ ਬਹੁਤ ਔਖੀ ਹੈ ਸੁਣਨੀ ਇਹਦਾ ਲੜ ਜਾਂਦਾ ਨਾਮ ਸੁਣਦੇ ਜਾਣ ਜਾਣਾ ਵਿਛੂੜ ਸਾਨੂੰ ਸਾਗਰ ਦੇ ਤਾਂ ਵਿਛੂੜਦਾ ਇਹ ਨਹੀਂ ਦਰਦ ਕਰਦਾ ਉਹਨੂੰ ਕਥਾ ਸੁਣਦੀ ਸਾਰ ਦਰਦ ਹੁੰਦਾ ਸੁਣੀ ਨਾ ਜਾਏ ਸੱਚ ਅੰਮ੍ਰਿਤ ਕਾਠਾ ਰਾਰ ਕਰਦੇ ਝੂਠੀ ਲੱਗਦਾ ਥਾ ਬੜੀਆਂ ਗਾਥਾਵਾਂ ਬਣਾਈਆਂ ਨੇ ਨਾ ਕਹਾਣੀਆਂ ਗਾਥਾ ਹੁੰਦੀ ਹੈ ਕਬੂਲ ਕਾਲਪਨਿਕ ਗੱਲ ਪਰਮਾਨ ਸਾਰੀ ਕਾਲਪਨਿਕ ਹੈ ਮਹਾਭਾਰਤ ਸਾਰੀ ਕਾਲਪਨਿਕ ਹੈ ਉਹ ਸੁਣ ਸੁਣ ਕੇ ਉਹਦੇ ਨਾਲ ਜੁੜਿਆ ਹੋਇਆ ਗਾਥਾ ਨਾਲ ਜੁੜ ਕੇ ਆ ਜਿਹੜੇ ਸ਼ੁੱਧ ਕੀਤੇ ਨੇ ਸਿਮਰਤ ਸ਼ਾਸਤਰ ਆ ਕਥਾ ਉਹਨੂੰ ਠੀਕ ਮੰਨਦਾ ਇਹਨੂੰ ਗਲਤ ਮੰਨਦਾ ਨਹੀਂ ਜੀ ਨਹੀਂ ਇਹ ਕਿਵੇਂ ਹੋ ਇਹ ਨਹੀਂ ਸੁਣੀ ਜਾਂਦੀ ਉਹ ਗਾਥਾ ਜਿਹੜੀ ਪਹਿਲੀ ਸੁਣੀ ਹੋਈ ਹੈ ਸੀਤਾ ਰਾਮ ਸੀਤਾ ਲਖਣ ਉਹਦੇ ਨਾਲ ਜੁੜ ਗਿਆ ਉਹਦੇ ਨਾਲ ਜੁੜ ਕੇ ਝਗੜਾ ਕਰਦਾ ਹੈ ਲੈ ਸੀਤਾ ਤਾਂ ਇਹ ਸੀ ਸੀਤਾ ਉਹ ਹੈ ਜਦੋਂ ਬੁੱਧੀ ਸ਼ਾਂਤ ਹੋ ਜਾਂਦੀ ਹੈ ਸੀਤਾ ਇਹੀ ਬਦਲ ਕੇ ਵਰਦੀ ਹੈ ਇਹ ਦੁਰਮਤਾ ਇਹ ਨੋ ਦ੍ਰੋਪਤੀ ਹੈ ਜੇ ਦੁਰਮਤ ਧਾਰਨ ਕੀਤੀ ਹੋਈ ਹੈ ਬੁੱਧ ਨੇ ਦ੍ਰੋਪਦੀ ਬੁੱਧੀ ਦਾ ਨਾਮ ਹੈ ਹਾਂ ਸੀਤਾ ਵੀਰੇ ਨਾਮ ਬਣਨ ਜੇ ਰਾਮ ਨਾਲ ਜੁੜੀ ਹੋਈ ਹੈ ਬੁੱਧੀ ਤਾਂ ਸੀਤਾ ਮੇਰਾ ਮਨ ਸੀਤ ਲਾਇਆ ਮਨ ਸੀਤ ਜਦੇ ਹੋਣਾ ਹੈ ਜਦ ਸੀਤਾ ਬਣਨੀ ਹੈ ਬੁੱਧੀ ਜਦ ਨੇ ਰਾਮ ਨਾਲ ਜੁੜਨਾ ਤਾਂ ਸੀਤਾ ਜੇ ਰਾਵਣ ਨਾਲ ਜੁੜੀ ਹੋਈ ਹੈ ਫਿਰ ਦੁਰਮਤ ਹੈ ਰਾਵਣ ਨਹੀਂ ਮਤ ਇਹਦੇ ਉਗਣਵਾਜ ਕਨਾਉਣ ਆ ਜਾਂ ਗੁਣਵਾਜ ਕਨਾਉਣ ਹੈ ਕਾਮ ਕ੍ਰੋਧ ਦ੍ਰਿਸ਼ਟਾਈ ਕੀ ਚੜ ਜਾਂਦਾ ਕਾਮਨਾ ਚੜ ਜਾਂਦੀ ਹੈ ਹਰ ਕਿਸਮ ਦੀ ਭੁੱਖ ਮਾਇਆ ਦੀ ਚੜ ਜਾਂਦੀ ਹੈ ਕ੍ਰੋਧ ਚੜ ਜਾਂਦਾ ਦੁਸ਼ਟਾਈ ਵੀ ਚੜ ਜਾਂਦੀ ਹੈ ਦ੍ਰਿਸ਼ਟਾਈ ਦ੍ਰਿਸ਼ਟਾਈ ਆ ਦੁਸ਼ਟਾਈ ਦੁਸ਼ਟਾਈ ਨਾਨਕ ਜਾ ਕੋ ਕਿਰਪਾ ਗੁਸਾਈ ਜਿਹਦੇ ਤੇ ਗੁਸਾਣੀ ਦੀ ਕਿਰਪਾ ਹੁੰਦੀ ਹੈ ਦੁਸ਼ਟ ਕੀ ਹੁੰਦਾ ਦੂਏ ਦਾ ਬੁਰਾ ਸੋਚਣਾ ਕਿਵੇਂ ਸੋਚਣਾ ਕਰਨਾ ਬਾਜਾਂ ਤੇ ਸਿਕਦਾਰਾ ਤਿੰਨਾ ਪੜਿਆ ਨਾ ਖਾਈ ਲੱਗੀ ਯਾਦ ਭਾਵੇਂ ਖਾਈ ਲੱਗੀ ਯਾਦ ਭਾਵੇਂ ਜਿਹੜੀ ਹੈ ਦੁਸ਼ਟਾਈ ਜਾਣ ਬੁੱਝ ਕੇ ਲੋਕਾਂ ਨੂੰ ਉਲਟਾ ਗਿਆ ਉਲਟੇ ਇਹ ਇਦੋਂ ਦੁਸ਼ਟਾਈ ਹੋਰ ਕੋਈ ਨਹੀਂ ਫਾਈ ਲੱਗੀ ਜਾਤ ਫਹਾਇ ਨੂੰ ਆਦਮੀ ਨੂੰ ਰਾਗ ਅੰਦਰ ਨੇ ਸਿਰਫ ਆਦਮੀ ਦੀ ਜਾਤ ਨੂੰ ਜਾਨਵਰਾਂ ਨੂੰ ਨਹੀਂ ਜਾਨਵਰਾਂ ਸਕਦੇ ਜਾਨਵਰ ਬੋਲੀ ਨਹੀਂ ਜਾਣਦੇ ਜਾਨਵਰ ਇਹਨਾਂ ਦੇ ਕਹਿਣੇ ਕੇ ਇਹਨਾਂ ਦੀ ਗੱਲ ਮੰਨ ਲੈਣ ਆਦਮੀ ਮੰਨ ਲੈਂਦਾ ਆਦਮੀ ਦੀ ਬੋਲੀ ਜੇ ਕਰਦੇ ਨੇ ਉਹ ਤਾਂ ਗੁਰੂ ਹੈ ਸਾਰਿਆਂ ਦੀ ਬੋਲੀ ਜਾਣਦਾ ਜਿਹੜਾ ਗੁਰੂ ਹੈ ਸਾਰਿਆਂ ਦੀ ਬੋਲੀ ਜਾਣਦਾ ਜਿਹੜਾ ਗੁਰਦੇਵ ਹੁੰਦਾ ਹੈ ਉਹ ਸਿਰਫ ਆਦਮੀ ਦੀ ਬੋਲੀ ਜਾਣਦਾ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੋਮੀ ਪਰਮੇਸ਼ਰ ਗੁਰਦੇਵ ਸਖਾ ਗਿਆਨ ਭਜਨ ਨੂੰ ਗੁਰਦੇਵ ਹੈ ਗੁਰੂ ਨਹੀਂ ਹੁੰਦਾ ਇਹਨਾਂ ਨੂੰ ਗੁਰਦੇਵ ਵਰ ਗੁਰੂ ਦੇ ਦਾ ਨਹੀਂ ਪਤਾ ਗੁਰਦੇਵ ਵਰ ਗੁਰੂ ਕੀ ਫਰਕ ਹੈ ਗੁਰੂ ਤਾਂ ਸਾਰਿਆਂ ਨੂੰ ਦਿੰਦਾ ਸਿੱਖਿਆ ਉਹਦਾ ਜਿਹੜੀ ਸਿੱਖਿਆ ਉਹ ਗੱਲਾਂ ਨੂੰ ਸੁਣਨ ਵਾਲੀ ਵੀ ਨਹੀਂ ਹੁੰਦੀ ਗੁਰਦੇਵ ਦੀ ਸਿੱਖਿਆ ਕਰਨ ਨੂੰ ਸੁਣਨ ਵਾਲੀ ਹੁੰਦੀ ਹੈ ਗੁਰਬਾਣੀ ਕਰਨ ਨੂੰ ਸੁਣਨ ਵਾਲੀ ਹੈ ਤੇ ਗੁਰਦੇਵ ਦੀ ਸਿੱਖਿਆ ਆਈ ਹੋਈ ਚਾਹੇ ਭਾਵੇਂ ਭਾਵੇਂ ਸੱਚਖੰਡ ਤੋਂ ਹੀ ਹੈ ਪਰ ਇਹ ਤਾਂ ਉਹਦਾ ਇੱਕ ਕਣਕ ਹੈ ਉਹਦੇ ਸਾਰਿਆਂ ਨੂੰ ਸਿੱਖਿਆ ਉਹ ਬੀਜ ਮੰਤਰ ਸਰਬ ਕੋ ਗਿਆਨ ਚੜ੍ਹੇ ਕਾਮ ਕ੍ਰੋਧ ਦ੍ਰਿਸ਼ਟਾਈ ਨਾਨਕ ਜਾ ਕੋ ਕਿਰਪਾ ਬਸਾਈ ਜਿਹਦੇ ਤੇ ਬਸਾਈ ਦੀ ਕਿਰਪਾ ਹੋਵੇ ਉਹਦੇ ਤੇ ਸਾਰੇ ਜਿਹੜੀ ਮੈਲ ਰੋਸ਼ਨ ਜਾਂਦੀ ਹੈ ਜੇ ਗੁਰਬਾਣੀ ਦੀ ਕਥਾ ਸੁਣਦਾ ਸਾਰੇ ਉਹਦੇ ਜਿਹੜੇ ਪਾਪ ਨੇ ਲੈ ਜਾਂਦੇ ਨੇ ਸਾਰੇ ਉਹਦੇ ਵਕਾਰ ਦੂਰ ਹੋ ਜਾਂਦੇ ਨੇ ਛੁੱਟ ਜਾਂਦੇ ਨੇ